ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਆਵੇ ਗੁਰਮੁਖ ਅਸ਼ਟ ਸਿੱਧ ਸਭ ਬੁੱਧ ਸਭ ਤੋਂ ਵੱਡੀ ਗੱਲ ਇਹ ਹੈ ਅਸ਼ਟ ਸਿੱਧੀ ਅੱਠ ਸਿੱਧੀਆਂ ਉਹਨਾਂ ਨੇ ਵੀ ਜੰਡੀ ਦੀਆਂ ਅੱਠ ਬਾਹਾਂ ਦਿਖਾਈਆਂ ਨੇ ਕਿਸੇ ਔਰਤ ਦੀਆਂ ਅੱਠ ਬਾਹਾਂ ਨਹੀਂ ਹੋ ਸਕਦੀਆਂ ਜੇ ਅੱਠ ਬਾਹਾਂ ਹੋਣ ਤਾਂ ਕੰਮ ਨਹੀਂ ਹੋ ਸਕਦਾ ਐਸੇ ਗੋਡੇ ਜੱਟ ਜੋੜ ਹੋਈ ਨਹੀਂ ਸਕਦੇ ਪੋਸੀਬਲ ਨਹੀਂ ਹੈ ਗੱਲ ਨਿਰਾਕਾਰੀ ਦੁਨੀਆ ਦੀ ਹੈ ਅਸ਼ਟ ਸਿੱਧੀ ਅਸ਼ਟਾਂਗ ਯੋਗ ਹੈ ਅੱਠ ਪੱਖਾਂ ਤੋਂ ਜੁੜਨਾ ਅਸ਼ਟ ਸਿੱਧੀਆਂ ਨੇ ਅੱਠ ਨਹੀਂ ਹੈ ਅੱਠੇ ਓਮਕਾਰ ਇੱਕ ਇੱਕ ਇੱਕ ਦੇ ਨਾਲ ਅੱਠ ਪਾਰਟ ਨੇ ਇੱਕ ਅੱਠ ਪਾਰਟ ਮੇਲ ਉਹ ਓਮਕਾਰ ਸਤਨਾਮ ਕਰਤਾ ਪੁਰਖ ਬਿਰਪਉ ਬਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਬਸ ਇਹ ਅੱਠ ਗੁਣ ਦੇ ਵੇਰ ਜਿਹੜਾ ਇੱਕ ਹੈ ਉਹਦੇ ਅੱਠ ਗੁਣ ਚਾਹੀਦੇ ਨੇ ਅੱਠਾਂ ਗੁਣਾਂ ਦੀ ਸਮਝ ਆ ਜਾਂਦੀ ਹੈ ਨਾ ਇਹਨਾਂ ਦੀ ਪਹਿਲਾਂ ਅੱਠਾਂ ਗੁਣਾਂ ਦੀ ਉਹ ਵਿਆਖਿਆ ਗੁਰਬਾਣੀ ਹੋਰ ਕੁਝ ਨਹੀਂ ਹੈ ਅੱਠਾਂ ਗੁਣਾ ਦੀ ਇੱਕ ਦੇ ਵਿੱਚ ਜਿਹੜੇ ਅੱਠ ਗੁਣ ਨੇ ਇਹਨਾਂ ਦੀ ਸੋਚੀ ਗੁਰਬਾਣੀ ਕਰਾਉਂਦੀ ਜੇ ਇੱਕ ਹੈ ਸਾਬਤ ਸੂਰਤ ਹੈ ਦਸਤਾਰ ਸਰ ਹੈ ਤਾਂ ਇਹ ਚਾਹੇ ਅੱਠ ਗੁਣ ਜ਼ਰੂਰ ਚਾਹੀਦੇ ਨੇ ਓਕਾਰ ਜੋਤ ਵੀ ਹੈ ਸ਼ਬਦ ਵੀ ਹੈ ਸ਼ਬਦ ਵੀ ਹੈ ਉਹ ਬੋਲਦਾ ਵੀ ਹੈ ਜੋਤ ਵੀ ਹੈ ਗੁਰਬਾਣੀ ਬੋਲਿਆ ਵੀ ਇਹ ਜੋਤ ਵੀ ਇਹ ਕਹੋ ਕੇ ਬੋਲੀ ਇਹ ਤਾਂ ਅਖਰੀ ਰੂਪ ਹੈ ਆਵਾਜ਼ ਤਾਂ ਜੋਤ ਚ ਨਹੀਂ ਆਈ ਸਭ ਦਾ ਕੱਟ ਰਾਮ ਬੋਲ ਬੋਲਣ ਵਾਲਾ ਕੌਣ ਅੰਦਰ ਸਰੀਰ ਬੋਲਦਾ ਹੈ ਸਰੀਰ ਸਰੀਰ ਦੁਆਰਾ ਬੋਲਦਾ ਜਿਹੜਾ ਸਰੀਰ ਚੋਂ ਬੋਲਿਆ ਜਾਂ ਨਾਨਕ ਬੋਲਿਆ ਇੱਕ ਹੋ ਕੇ ਬੋਲਿਆ ਸੰਤ ਔਰ ਜਨ ਇਕੱਠੇ ਹੋ ਕੇ ਹੋ ਕੇ ਬੋਲੇ ਨੇ ਪਹਿਲਾ ਜਨ ਮਨ ਗਿਆਨ ਹਾਸਲ ਕਰਕੇ ਮਨ ਬਦਲ ਕੇ ਜਨ ਬਣ ਗਿਆ ਤੇਰੋ ਜਨ ਮਨ ਮੇਰਾ ਜਨ ਤੇਰਾ ਬਸ ਬਦਲ ਗਿਆ ਬੁੱਧੀ ਕਹਿੰਦੀ ਮਨ ਸੀ ਜਿੰਨਾ ਚਿਰ ਉਹਨਾਂ ਚਿਰ ਮੇਰਾ ਸੀ ਜਦ ਹੁਣ ਜਾਣਾ ਹੁਣ ਤੇਰਾ ਮੇਰਾ ਨਹੀਂ ਰਿਹਾ ਮਨ ਵਿੱਚ ਸਤਗੁਰ ਕੇ ਜੇ ਸਤਗੁਰ ਨੂੰ ਮੰਨ ਦੇਤਾ ਫਿਰ ਜਨ ਬਣ ਗਿਆ ਇਹ ਜਨ ਫਿਰ ਬੁੱਧੀ ਦਾ ਨਹੀਂ ਰਿਹਾ ਮਨ ਉਹਦਾ ਹੋ ਜੇ ਮਨ ਉਹਦਾ ਹੋ ਗਿਆ ਸਤਗੁਰ ਦਾ ਤਾਂ ਇਹ ਜਨ ਜਿੰਨਾ ਜਰ ਮਨ ਬੁੱਧੀ ਦਾ ਉਹਨਾਂ ਜਰ ਮਨ ਮਨ ਮਾਇਆ ਦੇ ਹੱਥ ਵਿੱਚ ਆਇਆ ਸੀ ਜੇ ਮਾਇਆ ਦੇ ਹੱਥੋਂ ਵਿਕਣ ਤੇ ਮੰਨ ਗਿਆ ਮਨ ਚੋ ਮਾਇਆ ਦੇ ਹੱਥੋਂ ਮੈਂ ਨਹੀਂ ਵਿਕਣ ਮਾਇਆ 'ਚ ਮੈਨੂੰ ਦੁੱਖ ਹੈ ਤੇ ਸਤਗੁਰ ਦੇ ਹੱਥ ਵਿਕ ਗਿਆ ਜਾ ਕੇ ਮੰਨ ਗਿਆ ਹਾਂ ਮੈਨੂੰ ਵੇਚ ਦੋ ਸਤਗੁਰ ਦੇ ਮੈਂ ਜਾਣ ਨੂੰ ਤਿਆਰ ਹਾਂ ਮਨ ਦੇ ਬੰਦੇ ਮੇਰਾ ਬੁੱਧੀ ਵੇਚ ਵੀ ਨਹੀਂ ਸਕਦੀ ਜੇ ਕਿਸੇ ਨੇ ਜਵਾਗ ਰੋਣਾ ਹੋਵੇ ਕਿਸੇ ਦੇ ਨਾਨਕੀ ਵੀ ਭੇਜਣਾ ਹੋਵੇ ਪੜਾਉਣ ਜੇ ਜਵਾਗ ਨਾ ਬੰਦੇ ਕਿਵੇਂ ਭੇਜ ਦਾਂਗੇ ਉਹ ਮੈਂ ਨਾ ਜਾਂਦਾ ਨਹੀਂ ਕਹੇ ਵੀ ਭਾਈ ਤੂੰ ਆਪਣੇ ਚਾਚੇ ਤਾਏ ਕੋ ਪੜ ਲੈ ਜਿੱਥੇ ਜਾ ਕੇ ਇਹ ਨਾਨਕੀ ਪੜ ਲੈ ਉਹ ਕਹੇ ਮੈਂ ਨਹੀਂ ਜਾਣਾ ਮੈਂ ਨਹੀਂ ਪੜਨਾ ਉੱਥੇ ਇੱਥੇ ਘਰੇ ਪੜੂਗਾ ਤਾਂ ਜਿੰਨਾ ਜਰ ਉਹ ਮੰਨਦਾ ਨੂੰ ਭੇਜੂ ਕੌਣ ਜਿੰਨਾ ਜਰ ਮੰਨ ਨਹੀਂ ਮੰਨਦਾ ਉਹਨਾਂ ਜਰ ਸਤਗੁਰ ਕੋ ਇਹਨੂੰ ਭੇਜਿਆ ਨਹੀਂ ਜਾ ਸਕਦਾ ਬੁੱਧੀ ਮਨ ਨੂੰ ਮਨਾ ਰਹੀ ਹੈ ਇਹ ਸੂਟਾ ਮਨ ਤੋਤਾ ਇਹਨੂੰ ਪੜਾ ਰਹੀ ਹੈ ਗਨਕਾ ਗਨਕਾ ਕਾਹਦੇ ਕਹਿੰਦੇ ਨੇ ਇਹਨੂੰ ਇਹਨੇ ਬਗਾੜੇ ਇਹਦਾ ਹੀ ਹੈ ਬਗਾੜਨ ਕਰਕੇ ਇਹਨੂੰ ਗਨਕਾ ਕਹੇ ਜਦ ਗੁਰਬਾਣੀ ਦਾ ਉਪਦੇਸ਼ ਸੁਣ ਕੇ ਸਮਝ ਕੇ ਜਦ ਮੰਨਦੀ ਹੈ ਮੇਰਾ ਮਨ ਵਿਗੜ ਗਿਆ ਮੇਰਾ ਜਵਾਕ ਵਿਗੜ ਗਿਆ ਇਹ ਮਰੂਗਾ ਹੁਣ ਮਰ ਜੂਗਾ ਮੇਰੇ ਹੁੰਦੇ ਹੁੰਦੇ ਮੈਂ ਤੇਰੀ ਨਹੀਂ ਬਚਾ ਹੋਣਾ ਫਿਰ ਇਹਨੂੰ ਫਿਕਰ ਪੈ ਜਾਂਦਾ ਕੋਈ ਨਹੀਂ ਚਾਹੁੰਦੀ ਮਾਂ ਮੇਰਾ ਜਵਾਕ ਮਰ ਜੇ ਜਿਹਨੂੰ ਦੱਸਿਆ ਵੀ ਇਹ ਨਹੀਂ ਵਰਦਾ ਇਹਨੂੰ ਇੱਕ ਤਰੀਕਾ ਹੈ ਜੇ ਆ ਕਰ ਲਵੇ ਫਿਰ ਨਹੀਂ ਵਰਦਾ ਹੈ ਉਹ ਕਹਿੰਦੀ ਮੈਂ ਹਰ ਤਰੀਕਾ ਕਰਨ ਨੂੰ ਤਿਆਰ ਹਾਂ ਸਭ ਕੁਝ ਛੱਡਣ ਨੂੰ ਤਿਆਰ ਹਾਂ ਪਰ ਮੇਰਾ ਜਵਾਬ ਨਾ ਮਰੇ ਮਰੇ ਹੀ ਨਾ ਹੈ ਬਸ ਜੋ ਮੈਂ ਤੇ ਲੈਣਾ ਲੈ ਲੋ ਭਗਤ ਕਬੀਰ ਜੀ ਕਹਿ ਰਹੇ ਇਹ ਬਾਰਕ ਕੈਸੇ ਜੀਵੇ ਰਗੁਰਾਇਆ ਇਹ ਮਨ ਬਾਰਕ ਹੈ ਕਿਵੇਂ ਜੀਵੇ ਕਿਵੇਂ ਹਰ ਵਕਤ ਜਿਉਂਦਾ ਰਹੇ ਇਹ ਬੁੱਧੀ ਪੁੱਛਦੀ ਹੈ ਉਹ ਵਾਲਾ ਜਿਉਂਦਾ ਰੱਖਣ ਵਾਸਤੇ ਫਿਰਦਾ ਸੀ ਪਰ ਦੇਖ ਲੈ ਵੀ ਵਾਲਾ ਨਾ ਨਹੀਂ ਜਿਉਂਦਾ ਹੁੰਦਾ ਰਹਿੰਦਾ ਹੁੰਦਾ ਨਾ ਵਾਲਾ ਨਾ ਮਰੇ ਨਾ ਜਿਉਂਦਾ ਹੋਵੇ ਵਾਲਾ ਨਾ ਮਰਿਆ ਹੀ ਨਹੀਂ ਜਿਉਂਦਾ ਕਿਵੇਂ ਹੋਊਗਾ ਪਹਿਲਾਂ ਉਹ ਕਹਿ ਰਿਹਾ ਮੇਰਾ ਇਹ ਮੁੰਡਿਆ ਕਿਉਂ ਨਾ ਮੋਇਓ ਇਹ ਮੇਰਾ ਮਨ ਜਿਹੜਾ ਸੀ ਮਰਿਆ ਕਿਉਂ ਨਹੀਂ ਮੁੰਡਿਆ ਕਹਦੇ ਕਿ ਜਿਹੜਾ ਚੇਲਾ ਬਣ ਜਾਂਦਾ ਹੁੰਦਾ ਨਾ ਕਹਿੰਦੇ ਚੇਲਾ ਬੁੱਢ ਲਿਆ ਕਹਿੰਦੇ ਚੇਲਾ ਬੋਲ ਲਿਆ ਜਦ ਮਾਲਾ ਫੜੀ ਤੇ ਚੇਲਾ ਬਣ ਗਿਆ ਸੀ ਤਾਂ ਬੁੱਢਾ ਬਣ ਗਿਆ ਸੀ ਚੇਲਾ ਬੁੱਢਾ ਕਹਿੰਦੇ ਬੁੱਢੀਆ ਕਹਿੰਦੇ ਨੇ ਮੁੰਡੇ ਨੂੰ ਭਾਸ਼ਾ ਇਹ ਬੁੱਢੀਆ ਕਿਉਂ ਨਾ ਮੋਇਓ ਮੇਰਾ ਮਨ ਕਿਉਂ ਨਹੀਂ ਮਰਿਆ ਉਹਨੂੰ ਕਹਿੰਦਾ ਮਾਲਾ ਆਇਆ ਤੁਸੀਂ ਕਹਿੰਦੇ ਤੇ ਮਨ ਮਰ ਜੂਗਾ ਮਰਿਆ ਤਾਂ ਹੈ ਨਹੀਂ ਫਿਰ ਬਾਗੀ ਹੋ ਕੇ ਮਾਲਾ ਬੋਲਦੀ ਉਹਨਾਂ ਦੀ ਮੈਂ ਘਰ ਚਲਾ ਗਿਆ ਗੁਰਮਤ ਪੜੀ ਸਮਝ ਨਹੀਂ ਮਨ ਵਰ ਗਿਆ ਵਰ ਗਿਆ ਬੜੇ ਨੂੰ ਕਹਿੰਦੀ ਮਾਰਗ ਕੈਸੇ ਜੀਵੇ ਰਗਰਾਇਆ ਹੁਣ ਕਿਵੇਂ ਜਿਵੇਂ ਜਿਉਂਦਾ ਕਰਨ ਦਾ ਸਵਾਲ ਆ ਗਿਆ ਮਰਿਆ ਹੋਇਆ ਤਾਂ ਹੈਗਾ ਉਹਦਾ ਸਵਾਲ ਨਾਮ ਕਰੇਗਾ ਨਾਨਕ ਨਾਮ ਮਿਲੇ ਤਾਂ ਜੀਵ ਉਹਦੇ ਨੂੰ ਨਾਮ ਚਾਹੀਦਾ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਅਰਿਆ ਕਬੀਰ ਕਹਿੰਦਾ ਮਰੂ ਤਾਂ ਹਰ ਕੇ ਦਵਾਰ ਮਰਨਾ ਤਾਂ ਮੈਂ ਚਾਹੁੰਦਾ ਪਰ ਹਰ ਕੇ ਦਵਾਰ ਹਰ ਨਗਦਾ ਬਣਦਾ ਦੇਖ ਲੂਗਾ ਮੈਨੂੰ ਪਏ ਨੂੰ ਜਿਉਂਦਾ ਕਰ ਲੂਗਾ ਕਹਿੰਦੇ ਨੇ ਜਿਹੜਾ ਹਰ ਦੇ ਦਵਾਰ ਤੇ ਮਰ ਜਵੇ ਹਰ ਨੂੰ ਜਿਉਂਦਾ ਕਰ ਲੈਂਦਾ ਹਰ ਨੂੰ ਹੱਥ ਲਾਉਣਾ ਹੀ ਪਊ ਡੋਕਰ ਵੱਜੇ ਜਾਉ ਜਾਂ ਉਹਦੇ ਨਾਲ ਸਪਰਸ਼ ਹੋ ਗਿਆ ਨੇ ਜਿਉਂਦਾ ਹੋਇਆ ਜਾਣਾ ਹਰ ਆਪਣੇ ਦਰਾਂ ਮੂਰੇ ਤੇ ਇਧਰ ਉਧਰ ਕਰੂਗਾ ਔਰ ਜਦ ਹਰ ਬੋਲ ਪਿਆ ਆਣਾ ਵੀ ਆ ਕੌਣ ਮਰਿਆ ਹੋਇਆ ਹੈ ਵਜੂ ਦੇ ਆਵਾਜ਼ ਸੁਣ ਕੇ ਜਿਉਂਦਾ ਹੋ ਜਾਂਦਾ ਹੈ ਹਰ ਦੀ ਬਾਣੀ ਸੁਣ ਕੇ ਜਿਉਂਦਾ ਹੋ ਜਾਂਦਾ ਹੈ ਉਹਨੂੰ ਤਾਂ ਹਰ ਕੇ ਦਵਾਰ ਤਾਂ ਕਹਿੰਦੇ ਦਵਾਰੇ ਦੇ ਆਪਣੇ ਕੋਈ ਕੁੱਤਾ ਵੀ ਮਰਿਆ ਹੋਵੇ ਆਪਾਂ ਕਹਿੰਦੇ ਆ ਕੀ ਮਰਿਆ ਪਿਆ ਤੇ ਬੋਲ ਪੇ ਨਾ ਕੁੱਤਾ ਜਿਉਂਦਾ ਹੋ ਗਿਆ ਇਸ ਕਰਕੇ ਬਾਲਕ ਕੈਸੇ ਜੀਵੇ ਇੱਥੇ ਉਪਤ ਖੋਪਤ ਬਾਜੀ ਇਸ ਦਾ ਨਾਮ ਇਹ ਗੁਰਮੁਖਾਂ ਦੀ ਉਪਤ ਖੋਪਤ ਬਾਜੀ ਹੈ ਕੌਣ ਜਾਣੇ ਇਹ ਤਾਂ ਗੱਲ ਹੀ ਨਹੀਂ ਹੈ ਗੱਲ ਸਿਰਫ ਹੈ ਅਮਰ ਜਗੋ ਗੁਰੂ ਵਾਲੇ ਕੋਲ ਕੱਲ ਇੱਕ ਸੰਤ ਕਰ ਰਿਹਾ ਸੀ ਟੈਲੀਵਿਜ਼ਨ ਤੇ ਜਿਵੇਂ ਮਿਊਨਿਸਪੈਲਟੀ ਵਾਲੇ ਜਿਹਦੇ ਪਟਾ ਹੁੰਦਾ ਕੁੱਤੇ ਦੇ ਨੂੰ ਜ਼ਹਿਰ ਨਹੀਂ ਪਾਉਂਦੇ ਇਸ ਕਰਕੇ ਤੁਸੀਂ ਗੁਰੂ ਵਾਲੇ ਬਣ ਜਾਓ ਤੁਹਾਨੂੰ ਵਿੱਚ ਜਮ ਜ਼ਹਿਰ ਨਹੀਂ ਪਊ ਵੀ ਗੁਰੂ ਵਾਲੇ ਪਹਿਲਾਂ ਬਜੇ ਹੋਏ ਦਿਖਾ ਕੇ ਦੇਖਦੇ ਕਾਤਰੇ ਵਾਲੇ ਜੇ ਤਾਂ ਫਿਰਦੇ ਨੇ ਬਰੇ ਨਹੀਂ ਪਹਿਲੇ ਟੋੜਾ ਦਿਖਾ ਕੇ ਥੇੜਾ ਫਿਰ ਸੰਤ ਗੁਰੂ ਕਿੱਥੇ ਨੇ ਉਹ ਕਿਉਂ ਝੂਠ ਬੋਲਦੇ ਹੋ ਕਫਰ ਤੋਲਦੇ ਹੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਸੰਸਾਰ ਨੂੰ ਦੇਣਾ ਕੀ ਚਾਹੁੰਦੇ ਹੋ ਸਰੀਰ ਕਰਕੇ ਕੋਈ ਕਿਵੇਂ ਬਚੂਗਾ ਕਿੱਡੇ ਘਟਿਆ ਹੋਤੇ ਨੇ ਔਰ ਟੈਲੀਵਿਜ਼ਨ ਤੇ ਬੈਠੇ ਨੇ ਇਹ ਬੰਦੇ ਲੋਕ ਸੁਣੀ ਜਾਂਦੇ ਇਤੋਂ ਮਤਲਬ ਹੈ ਸਿੱਖੀ ਦਾ ਦਵਾਲਾ ਨਿਕਲਿਆ ਪਿਆ ਜਿਹੜੇ ਲੋਕ ਕਹਿੰਦੇ ਉਹ ਇਹੋ ਜਿਹੇ ਬੰਦੇ ਨੂੰ ਸੁਣਦੇ ਨੇ ਦਵਾਲਾ ਨਹੀਂ ਤਾਂ ਹੋਰ ਕੀ ਨਿਕਲਿਆ ਹੈ ਸਿੱਖੀ ਦਾ ਕੁਝ ਵੀ ਪਤਾ ਨਹੀਂ ਲੋਕਾਂ ਨੂੰ ਸਿੱਖੀ ਬਾਰੇ ਕੀ ਹੈ ਸਾਰੀ ਗੱਲ ਖਤਮ ਹੋ ਗਈ ਬਾਣੀ ਵੀ ਕਹਿੰਦੀ ਹੈ ਸਾਤ ਤੁਮਰੈ ਸੰਤ ਸਭ ਜੀਵ ਪਰ ਮਨ ਦੇ ਲੈਵਲ ਦਾ ਜੀਵਨ ਹੈ ਆਤਮਾ ਦੇ ਲੈਵਲ ਦਾ ਜੀਵਨ ਹੈ ਆਤਮਾ ਦੇ ਲੈਵਲ ਦਾ ਮਰਨ ਹੈ ਸਰੀਰ ਕਰਕੇ ਸਾਰਿਆਂ ਨੇ ਮਰਨਾ ਹੀ ਹੈ ਕਬੀਰ ਨੇ ਕਿਹਾ ਕਬੀਰ ਇਹ ਤਨ ਜਾਏਗਾ ਕਬੜੇ ਮਾਰਗ ਲਾਏ ਇਹ ਸਰੀਰ ਨਹੀਂ ਬਚਾ ਸਕਦੇ ਅਸੀਂ ਜਾਊਗਾ ਜਾਊਗਾ ਜੋ ਪਜੋ ਸੋ ਬੰਸਾ ਪਰ ਉਹ ਅੱਜ ਕੇ ਕਾਲ ਜਿਹੜੇ ਸਰੀਰ ਨੂੰ ਬਚਾਉਂਦੇ ਨੇ ਗੁਰਮਤਿ ਦੇ ਤਾੜਨੀ ਨੇ ਉਹ ਤਾਂ ਮੂਰਖ ਨੇ ਮੂਰਖਾਂ ਦੇ ਹੱਥ ਪ੍ਰਚਾਰ ਹੈ ਗੁਰਮੁਖਾਂ ਦੀ ਗੱਲ ਮਨਮੁਖ ਕਰ ਰਹੇ ਨੇ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਅਸ਼ਟ ਸਿੱਧੀ ਸਭ ਬੁੱਧ ਸਭ ਬੁੱਧ ਕਿਵੇਂ ਪ੍ਰਾਪਤ ਹੋਊਗੀ ਜਦੋਂ ਇਹ ਅੱਠਾਂ ਗੁਣਾਂ ਦੀ ਸਮਝ ਆ ਗਈ ਨਾ ਨਿਰਵੈਰ ਗੁਰਮੁਖ ਨੇ ਬਣਨਾ ਹੀ ਓੰਕਾਰ ਹੈ ਇੱਕ ਹੀ ਸਤਨਾਮ ਹੈ ਇੱਕ ਹੀ ਕਰਤਾ ਪੁਰਖ ਹੈ ਇੱਕ ਹੀ ਨਿਰਭਉ ਹੈ ਇੱਕ ਹੀ ਨਿਰਵੈਰ ਹੈ ਇੱਕ ਹੀ ਅਕਾਲ ਮੂਰਤ ਹੈ ਇੱਕ ਹੀ ਅਜੂਨੀ ਹੈ ਇੱਕ ਹੀ ਸਵੈਭਵ ਹੈ ਬਸ ਇਹਦੀ ਸਮਝ ਕਿਵੇਂ ਆਉ ਸੋਝੀ ਆਉਗੀ ਗੁਰਪ੍ਰਸਾਦ ਨਾਲ ਗਿਆਨ ਗੁਰਪ੍ਰਸਾਦ ਬ੍ਰੈਕਟ ਤੇ ਬਾਹਰ ਹੈ ਇੱਕ ਬ੍ਰੈਕਟ ਦੇ ਅੰਦਰ ਹੈ ਸਾਰਿਆਂ ਨਾਲ ਇੱਕ ਜੁੜਿਆ ਹੋਇਆ ਹੈ ਔਰ ਸਾਰੇ ਲਫ਼ਜ਼ ਸਵੈ ਬੰਗ ਕੱਲੇ ਕੱਲੇ ਗੁਰਬਾਣੀ ਵਿੱਚ ਇੱਕ ਨਾਲ ਜੁੜੇ ਹੋਏ ਨੇ ਮੇਰਾ ਸਾਹਿਬ ਇੱਕ ਓਮਕਾਰ ਨਹੀਂ ਹੈ ਮੇਰਾ ਸਾਹਿਬ ਇੱਕ ਹੈ ਇੱਕ ਹੈ ਭਾਈ ਇੱਕ ਹੈ ਗੁਰਾ ਇੱਕ ਦੇ ਬੁਝਾਈ ਇੱਕ ਕੀ ਹੈ ਇਹ ਬੁਝਣਾ ਵੱਡੀ ਬੁਝਾਰਤ ਕੀ ਹੈ ਗੁਰਬਾਣੀ ਦੀ ਇੱਕ ਕੀ ਹੈ ਇਹ ਆਪੇ ਇੱਕ ਹੈ ਤੂੰ ਆਪੇ ਕਹਿੰਦਾ ਆਪਣੇ ਆਪ ਨੂੰ ਬੁਝਣ ਸਾਰੀ ਗੁਰਬਾਣੀ ਇੱਥੇ ਖੜੀ ਆਪੇ ਜਪੋ ਆਪਣਾ ਜਾਪ ਆਪਣੇ ਆਪ ਨੂੰ ਆਪੇ ਜਾਣੋ ਇਸ ਮੰਦਰ ਮੈਂ ਕੌਣ ਬਸਾਈ ਇਸ ਵਿੱਚ ਕੌਣ ਵਸਦਾ ਤਾਕਾ ਰੂਪ ਨਾ ਕਥਣਾ ਚਾਹੀ ਉਹਦਾ ਰੂਪ ਕਥਨ ਤੇ ਬਾਹਰ ਹੈ ਤੇ ਹੀ ਰੂਪ ਕਥਨ ਤੇ ਬਾਹਰ ਹੈ ਉਹ ਕਿਹਦਾ ਰੂਪ ਹੈ ਆਪੇ ਨਿਰਾਕਾਰ ਹੈ ਇਹਨੇ ਆਪਣੇ ਆਪ ਨੂੰ ਜਾਣਨਾ ਜਿੱਦਣ ਇੱਕ ਹੋ ਗਿਆ ਸ਼ਬਦ ਦੇ ਬਿਸਮਾਨ ਸਮਾ ਬਾਅਦ ਫਿਰ ਸੱਚਖੰਡ ਦਾ ਵਾਸੀ ਹੋ ਜਾਣਾ ਹਿਰਦਾ ਹੈ ਹੀ ਸੱਚਖੰਡ ਦਾ ਹਿੱਸਾ ਵਾਇਆ ਤਾਂ ਪਰੇ ਦੀ ਗੱਲ ਹੈ ਧਰਤੀ ਸੱਚੇ ਦੀ ਸਾਜੀ ਧਰਤੀ ਝੂਠੀ ਨਹੀਂ ਹੁੰਦੀ ਸੱਚੀ ਹੁੰਦੀ ਹੈ ਜੋ ਧਰਤੀ ਸਾਚੇ ਨਾ ਸਾਜੀ ਹੈ ਝੂਠੇ ਕਿਵੇਂ ਹੋ ਜੂ ਗੁਰਮੁਖੀ ਭੌਜਲ ਤਰੀਐ ਸੱਚ ਸੁਧੀ ਮਾਸਟਰ ਸਿੱਧ ਸਭ ਬੁੱਧ ਜਿਹਨੂੰ ਅੱਠੇ ਲਖਣ ਸਮਝ ਆ ਗਏ ਨਾ ਸਮਝ ਜਦ ਆਉਂਦੀ ਹੈ ਜਦ ਧਾਰਨ ਵੀ ਕਰ ਲੈਂਦਾ ਤਾਂ ਸਮਝ ਆਉਂਦੀ ਨਿਰਵੈਰ ਜਦ ਹੋ ਜਾਂਦਾ ਤਾਂ ਪਤਾ ਲੱਗਦਾ ਨਿਰਵੈਰ ਕੀ ਹੁੰਦਾ ਪਹਿਲਾਂ ਨਹੀਂ ਪਤਾ ਲੱਗਦਾ ਨਿਰਭਉ ਜਦ ਹੋ ਜਾਂਦਾ ਤਾਂ ਪਤਾ ਲੱਗਦਾ ਨਿਰਭਉ ਕੀ ਹੁੰਦਾ ਪਹਿਲਾਂ ਨਹੀਂ ਪਤਾ ਲੱਗਦਾ ਅਕਾਲ ਮੂਰਤ ਜਦ ਹੋ ਜਾਂਦਾ ਉਦੋਂ ਮੰਨਦਾ ਅਕਾਲ ਮੂਰਤ ਹੋਇਆ ਜਾ ਸਕਦਾ ਪਹਿਲਾਂ ਮੰਨਦਾ ਹੀ ਨਹੀਂ ਅਜੂਨੀ ਜਦ ਹੋ ਜਾਂਦਾ ਜਦ ਪਤਾ ਲੱਗਦਾ ਅਜੂਨੀ ਕੀ ਹੁੰਦਾ ਪਹਿਲਾਂ ਪਤਾ ਲੱਗਦਾ ਹੀ ਨਹੀਂ ਓਮਕਾਰ ਜਦ ਆਪ ਹੋ ਜਾਂਦਾ ਜਦ ਪਤਾ ਲੱਗਦਾ ਜਦ ਬੁਲਾਇਆ ਬੋਲਦਾ ਖਤਮ ਦਾ ਫਿਰ ਇੱਕ ਓਮਕਾਰ ਹੁੰਦਾ ਜਦ ਖਤਮ ਦਾ ਬੁਲਾਇਆ ਬੋਲਦਾ ਨਾ ਇਹ ਇੱਕ ਵੀ ਹੁੰਦਾ ਓਮਕਾਰ ਵੀ ਹੁੰਦਾ ਸ਼ਬਦ ਦੀ ਦੇਹੀ ਹੁੰਦੀ ਹੈ ਜੋ ਬੋਲ ਰਿਹਾ ਉਹੀ ਦੇਹੀ ਹੈ ਜਿਹੜੀ ਕਲਪਨਾ ਛੱਡੀ ਸੀ ਨਾ ਜਦ ਸੱਚੀ ਜਦ ਸੱਚੀ ਟਕਸਾਲ ਦੇ ਸ਼ਬਦ ਘੜਦਾ ਗੁਰਬਾਣੀ ਘੜਦਾ ਹੈ ਘੜਤ ਘੜਦਾ ਸੱਚੀ ਬਾਣੀ ਘੜਦਾ ਉਹ ਇਹਦਾ ਰੂਪ ਹੈ ਇਹਦੀ ਦੇਹ ਹੈ ਉਹ ਹੀ ਦੇਹ ਹੈ ਪਹਿਲਾ ਗੀਤਾਣਾ ਬਾਣਾ ਪਹਿਲਾ ਬਣਦਾ ਸੀ ਕਲਪਨਾ ਦਾ ਮਾਇਆ ਦਾ ਉਹਦੇ ਝੂਠੀ ਦੇਹੀ ਸੀ ਉਹ ਦੇਹੀ ਬਣ ਜਾਂਦੀ ਹੈ ਝੂਠੀ ਹੈ ਸੁਣ ਵਾਲੀ ਦੀ ਸੱਚ ਬਿਰਸਦਾ ਹੀ ਸੱਚ ਨਹੀਂ ਬਿਰਸਦਾ ਗੁਰਬਾਣੀ ਹਮੇਸ਼ਾ ਇਹੀ ਰਹੂਗੀ ਅਮਰ ਹੈ ਗੁਰਬਾਣੀ ਚੀਜ਼ ਅਮਰ ਹੈ ਇਹ ਝੂਠ ਨਹੀਂ ਹੈ ਸਤਨਾਮ ਇਹਨੇ ਆਪੇ ਹੀ ਸਤਨਾਮ ਹੈ ਜਿੱਦਣ ਬਣ ਜਾਊਗਾ ਸਤਨਾਮ ਸਤਨਾਮ ਕਰ ਬਣੂਗਾ ਸਤ ਆਪੇ ਨਾਮ ਜੇ ਸਮਾ ਜਾਣ ਹੁਕਮ ਦੇ ਵਿੱਚ ਸਮਾ ਜਾਣ ਜਿੱਦਣ ਹੁਕਮ ਦੇ ਵਿੱਚ ਸਮਾ ਗਿਆ ਸਤ ਸਰੂਪ ਹੋ ਕੇ ਇਹਨੂੰ ਸਤਨਾਮ ਦਾ ਪਤਾ ਲੱਗਣਾ ਕੀ ਉਹ ਤਾਂ ਪਹਿਲਾਂ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਹੈ ਕਰਤਾ ਵੀ ਹੈ ਪੁਰਖ ਵੀ ਇਹੀ ਹੈ ਫਿਰ ਇੱਕ ਹੋਇਆ ਹੈ ਅਸੇ ਗੁਣ ਸਾਰੇ ਇੱਕ ਦੇ ਹੀ ਨੇ ਹੀ ਆਪੇ ਹੈ ਦਾਲ ਹੋਇਆ ਹੋਇਆ ਬਸ ਇੱਕ ਹੋਏ ਹੋਏ ਇੱਕ ਹੋਏ ਤਾਂ ਉਹ ਇੱਕ ਹੋਵੇ ਤਾਂ ਉਹ ਇਹ ਹੋ ਗਿਆ ਤੂੰ ਹੀ ਇੱਕ ਹੋ ਜਵੇ ਤੂੰ ਹੀ ਉਗੇਗਾ ਤੂੰ ਹੀ ਇੱਕ ਹੈ ਇਹ ਅਸ਼ਟ ਸਿੱਧੀ ਅੱਠੇ ਸਿੱਧੀਆਂ ਦਾ ਅੱਠੇ ਸੋਝੀ ਸਿੱਧੀ ਦਾ ਬਦਲ ਸੋਝੀ ਅਸ਼ਟ ਦੀ ਸੋਝੀ ਅਸ਼ਟ ਸਿੱਧੀ ਸਭ ਬੁੱਧ ਸਾਰੀ ਬੁੱਧੀ ਇਹਦੇ ਵਿੱਚ ਹੀ ਆ ਗਈ ਕੋਈ ਬੁੱਧੀ ਨਹੀਂ ਰਹੀ ਸੰਸਾਰ ਦੀਆਂ ਸਾਰੀਆਂ ਬੁੱਧੀਆਂ ਵਿੱਚ ਆ ਗਈਆਂ ਇਹ ਵਿਵੇਕ ਬੁੱਧੀ ਬਣ ਜੂਏ ਫਿਰ ਸਭ ਬੁੱਧ ਵਿਵੇਕ ਬੁੱਧੀ ਹੈ ਫਿਰ ਇਹ ਵਿਵੇਕੀ ਬਣ ਜੂਗਾ ਫਿਰ ਕੀ ਕਰਦਾ ਕਿ ਨਹੀਂ ਵਿਵੇਕੀ ਕਾਟੀ ਤੂੰ ਫਿਰ ਮਹਾਰੂਪ ਦੇ ਬੰਦਨ ਕੱਟ ਦਿੰਦਾ ਹੈ ਤੇ ਜਿਹੜੀ ਜਗਤੇ ਕਾ ਛਣ ਗਣ ਵਾਡਾ ਡੂ ਨਹੀਂ ਬਵੇਕੀ ਕਾਟੀ ਤੂੰ ਉਹ ਉਸ ਅਵਸਥਾ ਵਿੱਚ ਜਾ ਕੇ ਬਵੇਕੀ ਮਾਇਆ ਨੂੰ ਕੱਟ ਸਕਦਾ ਹੈ ਵਰਨਾ ਮਾਇਆ ਵੀ ਕੱਟੀ ਜਾਂਦੀ ਕਿਸੇ 84 ਨਹੀਂ ਕੱਟੀ ਜਾਂਦੀ ਕਿਵੇਂ ਵੀ ਸਭ ਬਕਵਾਸ ਕਰੀ ਜਾਂਦੇ ਨੇ ਜੇ 84 ਪੌੜੀਆਂ ਦੇ ਪਾਠ ਕਰ ਲੋ 84 ਥੋੜੀ ਕੱਟੀ ਗਈ ਉਹਨਾਂ ਨੂੰ ਪੁੱਛੇ ਜਿਹੜੇ ਉੱਥੇ ਬੈਠੇ ਨੂੰ ਪੁੱਛੇ ਤੁਸੀਂ ਦੱਸੋ ਵੀ ਤੁਹਾਡੀ ਕਿਹਦੀ ਕੱਟੀ ਹੋਈ ਝੂਠ ਕਿਉਂ ਬੋਲਦੇ ਹੋ ਤੁਸੀਂ ਗੁੰਮਰਾਹ ਕਿਉਂ ਕਰਦੇ ਹੋ ਲੋਕਾਂ ਨੂੰ ਅਪਰਾਧੀ ਹੋ ਤੁਸੀਂ ਤਾਂ ਬਹੁਤ ਵੱਡੇ ਤਸੋ ਵੀ ਨਹੀਂ ਕੱਟੀ ਹੋਈ ਤੁਹਾਡੀ ਚਰਾਸੀ 84 ਜਿਹਨਾਂ ਦੀ ਕੱਟੀ ਆ ਗੁਰਬਾਣੀ ਦੀ ਉਹਨਾਂ ਨੂੰ ਗੁਰਬਾਣੀ ਉਚਾਰੀ ਚਾਰ ਕੇ ਦਿਖਾਓ ਇੱਕ ਅੱਖ ਸਮਝਾ ਕੇ ਦਿਖਾਓ ਕੀ ਕਿਹਾ ਹੈ ਕਿੱਡੇ ਕਿੱਡੇ ਅਪਰਾਧ ਕਰ ਰਹੇ ਡਰਦੇ ਹੀ ਨਹੀਂ ਹਨ ਕਹਿ ਕੀ ਰਹੇ ਕੋਈ ਡਰੇ ਨਹੀਂ ਕਿਸੇ ਸੁਬੀਰ ਦੇ ਕਹੇ ਸੀ 8 ਵਾਰੀ ਅਸ਼ਟਮੀ ਅਸ਼ਟ ਸਿੱਧ ਸਭ ਬੁੱਧ ਉਹ ਜਦੋਂ ਥਿੱਤਾ ਫਿਰ ਪੜਾਂਗੇ ਉੱਥੇ ਅਸ਼ਟਮੀ ਆਉਗੀ ਅਸ਼ਟਮੀ ਦਾ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਅਸ਼ਟ ਧਾਤੂਆਂ ਦੀ ਕਾਇਆ ਤਾਂ ਮੈਂ ਅਕਲ ਮੁਹੱਬਤ ਦੀ ਉਹਦੇ ਚ ਅਕਲ ਕੁਲ ਤੋਂ ਰਹਿ ਅਕਲ ਉਹਦੇ ਜਿਹਦੀ ਕੋਲ ਸੰਸਾਰੀ ਕੋਲ ਨਹੀਂ ਅਕਲ ਮਾਨ ਦੀ ਰਾਜ ਅਕਲ ਦਾ ਮਾਨ ਦਿੱਤੀ ਹੈ ਬੜਾ ਖਜ਼ਾਨਾ ਹੈ ਬੜਾ ਗਿਆਨ ਦਾ ਭੰਡਾਰ ਹੈ ਬਸ ਇਹਦੀ ਗੱਲ ਇਸ਼ਾਰਾ ਕੀਤਾ ਸੀ ਅਸ਼ਟ ਧਾਤ ਕੀ ਕਾਇਆ ਉਹ ਅਸ਼ਟ ਧਾਤੂ ਦੀ ਕਾਇਆ ਨਾਨਕ ਨੇ ਬਣਾ ਕੇ ਦੱਸੀ ਅੱਜ ਧਾਤੂ ਨੇ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਦੀ ਸਹਿਬ ਇਹਨਾਂ ਨੇ ਅੱਠਾ ਅੱਠਾ ਧਾਤਾਂ ਦੀਆਂ ਮੂਰਤੀਆਂ ਬਣਾ ਲਈ ਕਾਇਆ ਸ਼ਰੀਰ ਨੂੰ ਬਣਾ ਲਿਆ ਨਾ ਇਹਨਾਂ ਨੇ ਅੱਠਾਂ ਧਾਤਾਂ ਦੀਆਂ ਮੂਰਤੀਆਂ ਬਣਾਈਆਂ ਅੱਠਾਂ ਧਾਤਾਂ ਦੀਆਂ ਤਲਵਾਰਾਂ ਬਣਾਈ ਹੋਈਆਂ ਗੁਰਮੁਖਾਂ ਦੀਆਂ ਅੱਠ ਧਾਤਾਂ ਦੀਆਂ ਤਾਰਾਂ ਜੋੜ ਕੇ ਉਹਦੀ ਫਿਰ ਬੱਟੀ ਬਣਾਉਂਦੇ ਸੀ ਫਿਰ ਉਹਦੀ ਤਲਵਾਰ ਬਣਾਉਂਦੇ ਸੀ ਉਹਨੂੰ ਚੰਡੀ ਕਹਿੰਦੇ ਤੇ ਉਹਦੀ ਪੂਜਾ ਕਰਦੇ ਸੀ ਅੱਜ ਧਾਤੂ ਕਾਇਆ ਬਣ ਗਈ ਨਾ ਤਲਵਾਰ ਦੀ ਧਾਤੂ ਨਾਲ ਜੋੜ ਲਈ ਧਾਤੂ ਭਾਸ਼ਾ ਚ ਹੁੰਦਾ ਨਾ ਮੂਲ ਸ਼ਬਦ ਜੀ ਤੋਂ ਬਣਦਾ ਉਹ ਧਾਤੂ ਕਹਿੰਦੇ ਹਰ ਲਫ਼ਜ਼ਾ ਧਾਤੂ ਹੁੰਦਾ ਜਿੱਥੋਂ ਸ਼ਬਦ ਪੈਦਾ ਹੁੰਦਾ ਨਾਨਕ ਨੇ ਇੱਕ ਦੀ ਕਾਇਆ ਬਣਾ ਕੇ ਦਿਖਾਤੀ ਇਸ ਤਰ੍ਹਾਂ ਦੀ ਦਸਮ ਪਾਸ਼ਾ ਨੇ ਵੀ ਕਾਇਆ ਬਣਾਈ ਹੈ ਇਹ ਪਿਤਾ ਰੂਪ ਦੀ ਕਾਇਆ ਦਸਮ ਪਾਸ਼ਾ ਨੇ ਮਾਤਾ ਰੂਪ ਦੀ ਕਾਇਆ ਬਣਾਈ ਹੈ ਛੱਡੀ ਚਰਿੱਤਰ ਚ ਉਹ ਮਾਤਾ ਰੂਪ ਉਥੇ ਮਾਤਾ ਰੂਪ ਪ੍ਰਧਾਨ ਹੈ ਤੇ ਪਿਤਾ ਰੂਪ ਪ੍ਰਧਾਨ ਹੈ ਤੇ ਕਰਤਾ ਪੁਰਖ ਹੈ ਉਥੇ ਜਗ ਮਾਤ ਹੈ ਜਗ ਬਾਤ ਹੈ ਜਗ ਜੀ ਨੇ ਪੈਦਾ ਕੀਤਾ ਜਗ ਬਾਤ ਜਗ ਬਾਤ ਔਰਤ ਨਹੀਂ ਹੋ ਸਕਦੀ ਔਰਤ ਆਦਮੀ ਪੈਦਾ ਕਰੂ ਬਾਕੀ ਸੰਸਾਰ ਕਿਵੇਂ ਪੈਦਾ ਕਰ ਦੂ ਕੱਲਾ ਔਰ ਜੇ ਪੈਦਾ ਕਰੂ ਕੱਲਾ ਆਦਮੀ ਪੈਦਾ ਕਰੂਗਾ ਕਰੂਗੀ ਬਾਕੀ ਭੇਡ ਬੱਕਰੀਆਂ ਚੀਜ਼ਾਂ ਸਭ ਉਸ ਨਹੀਂ ਹੈ ਜਿਹੜੀਆਂ ਨੇ ਪੈਦਾ ਕਿਵੇਂ ਕਰ ਤੂੰ ਜਗ ਮਾਤਾ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ ਉਹ ਕਬਰ ਉਹਦਾ ਭਾਣਾ ਕਨ ਆਦ ਦੇਖੋ ਉਹਨਾਂ ਨੇ ਕਾਇਆ ਕੀ ਬਣਾਈ ਹੈ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਪੱਠੇ ਨੇ ਇਹ ਚੱਡੀ ਦੀ ਮਹਾਨ ਹੈ ਜਿਹੜੀ ਉਹਨਾਂ ਨੇ ਬਣਾਈ ਹੈ ਇਹ ਅਸ਼ਟਾਤ ਕੀ ਕਾਇਆ ਸਿੱਖਦੀ ਹੈ ਉਹ ਵਿਵੇਕ ਦੀ ਕਾਇਆ ਉਹ ਵਿਵੇਕ ਬੁੱਧੀ ਦੀ ਕਾਇਆ ਇਹ ਵਿਵੇਕ ਦੀ ਕਾਇਆ ਵਿਵੇਕ ਬੁੱਧੀ ਦੀ ਕਾਇਆ ਵਿਵੇਕ ਬੁੱਧੀ ਗਿਆਨ ਖੜ ਗਏ ਉਹ ਗਿਆਨ ਖੜਗ ਦੀ ਕਾਇਆ ਇਹ ਗਿਆਨ ਦੀ ਕਾਇਆ ਇਹ ਸੋਨਾ ਉਹ ਸੋਨੇ ਦਾ ਬਣਿਆ ਹੋਇਆ ਗਹਿਣਾ ਤਲਵਾਰ ਗਹਿਣਾ ਹੁੰਦੀ ਹੈ ਅੱਗੇ ਜਿਹੜੇ ਨਿਹੰਗ ਸਿੰਘ ਨੇ ਇਸ਼ਾਸਰ ਸ਼ਾਸਤਰ ਨੂੰ ਗਾਣੇ ਬੰਦੇ ਨੇ ਹੁਣ ਵੀ ਬੰਦੇ ਨੇ ਰਾਜਪੂਤ ਵੀ ਗਾਣੇ ਬੰਦੇ ਸੀ ਜਿਹੜੇ ਸ਼ਾਸਤਰ ਨੂੰ ਗਾਣੇ ਬੰਦੇ ਐ ਜੇ ਗਾਣੇ ਨਹੀਂ ਗਾਣੇ ਬੰਦੇ ਸਿਰ ਕੋਣ ਵੀ ਇਹਨਾਂ ਨੂੰ ਗਾਣੇ ਬੰਦੇ ਖਾਲਸਾ ਦੇ ਗਾਣੇ ਕਿਨੇ ਹਥਿਆਰ ਸ਼ਾਸਤਰ ਹੁੰਦੇ ਜਿਹੜੇ ਫੜ ਕੇ ਰੱਖਣਾ ਹਰ ਵਕਤ ਗੁਰਮੁਖੀ ਭਵਜਲ ਤਰੀਏ ਸੱਚ ਸੁਧੀ ਜੇ ਸਾਰੇ ਗੁਣਾਂ ਦੀ ਸਮਝ ਆ ਜਾਵੇ ਇਹਨਾਂ ਦੀ ਸਾਰੀ ਗੁਰਬਾਣੀ ਦੀ ਸਮਝ ਆ ਜਾਏ ਅਸ਼ਟ ਸਿੱਧੀ ਸਭ ਬੁੱਧ ਕੋਈ ਐਸੀ ਬੁੱਧ ਨਹੀਂ ਹੈ ਸੰਸਾਰ ਦੀ ਜਿਹੜੀ ਉਹਦੇ ਕੋਲ ਨਹੀਂ ਹੁੰਦੀ ਜਿਹਦੀ ਉਹ ਤਸੱਲੀ ਨਹੀਂ ਕਰਾ ਸਕਦਾ ਕੋਈ ਵਕੀਲ ਆ ਜਵੇ ਕੋਈ ਡਾਕਟਰ ਆ ਜਵੇ ਕੋਈ ਫਿਲਾਸਫਰ ਆ ਜਵੇ ਕੋਈ ਇੰਜੀਨੀਅਰ ਆ ਜਵੇ ਕੋਈ ਆ ਜਵੇ ਸਾਰਿਆਂ ਦੀ ਤਸੱਲੀ ਕਰਾ ਦੂ ਉਹਨਾਂ ਦੀਆਂ ਬੁੱਧੀਆਂ ਬਹੁਤ ਸੀਮਤ ਹੁੰਦੀਆਂ ਨੇ ਮਾਇਆਧਾਰੀਆਂ ਦੀਆਂ ਬੁੱਧੀਆਂ ਬਹੁਤ ਸੀਮਤ ਹੁੰਦੀਆਂ ਨੇ ਨਿਰਾਕਾਰੀ ਵਿਸ਼ਾ ਹੋਰ ਵਿਸ਼ਾ ਹੈ ਉਹ ਤਾਂ ਮਾਇਆ ਦਾ ਵਿਸ਼ਾ ਹੈ ਗਿਆਨ ਦੇ ਵਿੱਚ ਹੈ ਸੰਸਾਰੀ ਬੁੱਧੀ ਦੇ ਵਿੱਚ ਹੈ ਹਰ ਪ੍ਰਕਾਰ ਦੀ ਸੰਸਾਰੀ ਬੁੱਧੀ ਤੋਂ ਉੱਚੀ ਬੁੱਧੀ ਹੈ ਅੱਜ ਸਿੱਧ ਸਭ ਬੁੱਧ ਕੋਈ ਬੁੱਧ ਬਚੀ ਹੋਈ ਨਹੀਂ ਇਹ ਬੁੱਧੀਆਂ ਸਾਰੀਆਂ ਜਲ ਜਾਣੀਆਂ ਨੇ ਸਰੀਰ ਦੇ ਨਾਲੇ ਬਾਅਦ ਚ ਸਭੇ ਬੁੱਧੀ ਜਾਲੀਆਂ ਕਰਾਇਆ ਤਤ ਗਿਆਨ ਇਹ ਤਤ ਗਿਆਨ ਵਾਲੀ ਬੁੱਧੀ ਹੈ ਇਸ ਕਰਕੇ ਕਿੱਡੇ ਕਿੱਡੇ ਅਫਸਰ ਕਿੱਡੇ ਕਿੱਡੇ ਸਾਰੇ ਆ ਜਿਹੜੇ ਸੰਤ ਨੇ ਨਾ ਦੋ ਨੰਬਰ ਦੇ ਉਹਨਾਂ ਨੂੰ ਜਾ ਕੇ ਬੁੱਧਾ ਦੇ ਦਿੰਦੇ ਉਹਨਾਂ ਨੂੰ ਆਪਣੇ ਨੂੰ ਉਹਨਾਂ ਤੋਂ ਰਾਇਆ ਮੈਂ ਉਹਨਾਂ ਨੂੰ ਸਾਡੇ ਦਿੰਦੇ ਇਹਨਾਂ ਕੋਲ ਗਿਆਨ ਆਪਣੇ ਮਹਿਕਮੇ ਦਾ ਹੁੰਦਾ ਬਿਲਕੁਲ ਸੀਮਤ ਜਿਹਾ ਜਿਹੜੇ ਮਹਿਕਮੇ ਨਾਲ ਅਡਾਇਆ ਜਾਂਦਾ ਗਿਆਨ ਦੇ ਬਾਕੀ ਨਹੀਂ ਹੁੰਦਾ ਉਹਦਾ ਚਾਹੇ ਜਿੰਨਾ ਵਰਤੀ ਹੋਵੇ ਜ਼ਿਆਦਾ ਦੂਜਾ ਨਹੀਂ ਹੁੰਦਾ ਗੁਰਮੁਖ ਭਵਜਲ ਤਰੀਏ ਸੱਚ ਸੁਧੀ ਹਾਂ ਗੁਰਮੁਖ ਭਵਜਲ ਤਰੀਏ ਗੁਰਮੁਖ ਭਵਜਲ ਨੂੰ ਤਰਦਾ ਰਹਿੰਦਾ ਭਵਜਤ ਡੁੱਬਦਾ ਤਾਂ ਵੀ ਨਹੀਂ ਕਿਉਂ ਤਰਦਾ ਸੱਚ ਸੁਧੀ ਸੱਚ ਦੀ ਸੋਝੀ ਹੁੰਦੀ ਆ ਉਹ ਸੱਚ ਕਦੇ ਵੀ ਨਹੀਂ ਡੁੱਬਦਾ ਆਕਾਸ਼ ਡੁੱਬਦਾ ਪਾਣੀ 'ਚ ਸਭ ਕੁਝ ਆਕਾਸ਼ ਡੁੱਬਿਆ ਹੋਇਆ ਸੰਸਾਰ ਆਕਾਸ਼ ਡੁੱਬਿਆ ਹੋਇਆ ਆਕਾਸ਼ ਕਿਸੇ ਚੀਜ਼ ਨਹੀਂ ਡੁੱਬਦਾ ਆਕਾਸ਼ ਵਿੱਚ ਡੁੱਬਿਆ ਹੋਇਆ ਸਭ ਕੁਝ ਜੋ ਚੀਜ਼ ਸਰਵ ਸਰਵ ਵਿਆਪਕ ਹੈ ਜੋ ਵਸਤੂ ਸਰਵ ਵਿਆਪਕ ਹੈ ਸਭ ਨੂੰ ਉਹਦੇ ਵਿੱਚ ਸਮਾਇਆ ਹੋਇਆ ਹੈ ਉਹ ਜੋ ਡੁੱਬਿਆ ਹੋਇਆ ਡੁੱਬੂ ਕਦ ਸਮੁੰਦਰ 'ਚ ਜਾਂ ਸਰੋਵਰ 'ਚ ਛੋਟੀ ਚੀਜ਼ ਬੜੀ ਚੀਜ਼ ਡੁੱਬਦੀ ਹੈ ਬੜੀ ਚੀਜ਼ ਛੋਟੀ ਚੀਜ਼ ਡੁੱਬ ਜੂ ਸੱਚ ਦੀ ਕੋਈ ਸੀਮਾ ਨਹੀਂ ਸੱਚ ਜੋ ਹੀ ਪੈਦਾ ਹੋਇਆ ਜੋ ਕੁਝ ਪੈਦਾ ਹੋਇਆ ਸੱਚ ਜੇ ਡੁੱਬਣਾ ਚਾਹੁੰਦਾ ਸੱਚ ਸੱਚ ਕਿਵੇਂ ਡੁੱਬ ਜੂ ਸੱਚ ਹਮੇਸ਼ਾ ਤਰਦਾ ਰਹਿੰਦਾ ਗੁਰਮੁਖ ਭਵਜਲ ਤਰੀਏ ਸੱਚ ਸੁਧੀ ਕਿਉਂਕਿ ਸੱਚ ਦੀ ਸੋਝੀ ਹੁੰਦੀ ਆ ਉਹਨੂੰ ਸੱਚ ਨਾਲ ਸ਼ੁੱਧ ਹੋਇਆ ਹੋਇਆ ਹੁੰਦਾ ਇਸ ਕਰਕੇ ਮਾਇਆ ਉਹਨੂੰ ਡੋਬ ਨਹੀਂ ਸਕਦੀ ਜਿਵੇਂ ਮੁਰਗਾਬੀ ਦੇ ਖੰਭ ਭਿੱਜਦੇ ਨਹੀਂ ਨਾ ਪਾਣੀ 'ਚ ਮੁਰਗਾਬੀ ਡੁੱਬਦੀ ਨਹੀਂ ਰੂਹ ਸੜਦੀ ਹੈ ਰੂਹ ਪਾਣੀ ਨੂੰ ਚੂਸ ਲੈਂਦੀ ਹੈ ਡੁੱਬ ਜਾਂਦੀ ਹੈ ਜਿਹੜੀ ਚੀਜ਼ ਪਾਣੀ ਪੀ ਨੂੰ ਡੁੱਬ ਜੂ ਜਿਹੜੀ ਚੀਜ਼ ਪਾਣੀ ਨੂੰ ਚੂਸਦੀ ਨਹੀਂ ਡੁੱਬਦੀ ਨਹੀਂ ਉਹਦਾ ਨਾ ਉਹਦਾ ਹੁੰਦਾ ਨਹੀਂ ਸੱਚ ਭਿੱਜਦਾ ਨਹੀਂ ਹੈ ਮਾਇਆ ਦੇ ਵਿੱਚ ਮਾਇਆ ਦੇ ਲਿਪਤ ਨਹੀਂ ਹੁੰਦਾ ਭੇਜਿਆ ਮਾਇਆ ਤੋਂ ਮਾਇਆ ਧਾਰੀ ਮਨ ਸੱਚ ਨਾਲ ਨਹੀਂ ਭੇਜਦਾ ਸੱਚਾ ਮਨ ਝੂਠ ਨਾਲ ਨਹੀਂ ਭੇਜਦਾ ਇੱਕ ਦੂਜੇ ਤੇ ਮੁਖਾ ਜਿਹੜਾ ਉਹ ਭੇਜਿਆ ਹੋਰ ਤਾਂ ਮਨ ਉਹ ਭੇਜਿਆ ਉਹ ਨਹੀਂ ਭੇਜਦਾ ਸੱਚ ਤਾਂ ਸੱਚਾ ਸੱਚਿਆਰਾ ਹੋ ਜਾਂਦਾ ਫਿਰ ਝੂਠ ਨਹੀਂ ਭੇਜਦਾ ਇੱਕ ਦੂਜੇ ਵਿਰੋਧੀ ਗੁਰਮੁਖ ਸਰ ਅਪਸਾਰ ਵਿਧੀ ਜਾਣ ਗੁਰਮੁਖ ਸਰ ਅਪਸਾਰ ਵਿਧੀ ਜਾਣ ਸਾਰਾ ਅਪਸਾਰ ਕੀ ਹੈ ਸਰ ਹੁੰਦਾ ਕਿਸੇ ਚੀਜ਼ ਨੂੰ ਜਿੱਤ ਸਰ ਕਰ ਲਿਆ ਆਪਾਂ ਬਣਾ ਲੋ ਆਪ ਸਾਰਾ ਹੁੰਦਾ ਹਾਰ ਜਾਣਾ ਬਾਜੀ ਕਿਵੇਂ ਹਰਦੀ ਹੈ ਕਿਵੇਂ ਜਿੱਤਦੀ ਹੈ ਇਹ ਸਾਰੀ ਸਮਝ ਹੁੰਦੀ ਹੈ ਗੁਰਮੁਖ ਬਾਜੀ ਬਾਜੀ ਜਿਹੜੀ ਹਾਰ ਰਹੇ ਨੇ ਲੋਕ ਕਿਉਂ ਹਾਰ ਰਹੇ ਨੇ ਜਿੱਤੀ ਦੀ ਕਿਵੇਂ ਹੈ ਇਹ ਦੋਏ ਦੀ ਜਾਂ ਜੋ ਸਰ ਅਫਸਰ ਉਪਤ ਖੋਪਤ ਸੁਬਾਜੀ ਹੈ ਲੋ ਸਾਰਾ ਅਪਸਾਦ ਹੋਏ ਵਧੀਆ ਜਾਣ ਜੇ ਮਨ ਨੇ ਹਾਰ ਮੰਨਣੀ ਹੈ ਉਹ ਵੀ ਫਾਇਦੇ 'ਚ ਮਨ ਨੇ ਹਾਰ ਮੰਨਣੀ ਹੈ ਅਫਸਰ ਹੋਣੇ ਨੇ ਹਾਰ ਮੰਨਣੀ ਹੈ ਹਾਰ ਜਾਣ ਸੱਚ ਦੇ ਮੂਹਰੇ ਮਨ ਨੇ ਹਾਰ ਮੰਨਣੀ ਹੈ ਜੇ ਬਚਣਾ ਸਤਿਆਰਾ ਬਣਨਾ ਤਾਂ ਸੱਚ ਦੇ ਸਾਹਮਣੇ ਨੂੰ ਹਾਰ ਮੰਨਣੀ ਪਊਗੀ ਫਿਰ ਇਹਦਾ ਸਰ ਹੋ ਗਿਆ ਉਹਦਾ ਫਿਰ ਫਿਰ ਫਿਰ ਸਰ ਕੀ ਹੋਇਆ ਕਾਲ ਪੁਰਖ ਦਾ ਮਰਦਾ ਮਾਨ ਅਬ ਸਰ ਹੋ ਕੇ ਹੀ ਬਦਾਮ ਸਰ ਕਰਦੇ ਨੇ ਹਾਰ ਕੇ ਹੀ ਜਿੱਤਣਾ ਹਾਰ ਵੱਢ ਕੇ ਹੀ ਜਿੱਤਣਾ ਜੇ ਹਾਰ ਨਾ ਮੰਨੀ ਤਾਂ ਬਾਜੀ ਹਾਰ ਜੂਗਾ ਇਹ ਵੀ ਨਹੀਂ ਵੀ ਜਾਣਦਾ ਉਹ ਵੀ ਨਹੀਂ ਜਾਣਦਾ ਉਹ ਤਾਂ ਆਪੇ ਪਤਾ ਲੱਗ ਗਿਆ ਜੇ ਹਾਰ ਗਿਆ ਮਨ ਸੱਚ ਦੇ ਸਾਹਮਣੇ ਗੁਰਮਤ ਸਾਹਮਣੇ ਹਾਰ ਮੰਨ ਲਈ ਆਪਣੀ ਮਤ ਨੂੰ ਥੋੜੀ ਮੰਨ ਲਿਆ ਤਾਂ ਸਮਝੋ ਬਾਜੀ ਜਿੱਤ ਗਿਆ ਕਾਲ ਪੁਰਖ ਕਾ ਮਰਦਾ ਬੋਲ ਫਿਰ ਕਾਲ ਦਾ ਜੋਤ ਤੇ ਕੋਈ ਅਸਰ ਨਹੀਂ ਡਰ ਪੈ ਹੋ ਜਾਂਦਾ ਅਜੂਦੀ ਹੋ ਜਾਂਦਾ ਦੋ ਚੀਜ਼ਾਂ ਮਿਲ ਜਾਂਦੀ ਅਜੂਦੀ ਔਰ ਡਰ ਬਸ ਕਾਦੇ ਨਾਲ ਗੁਰਪ੍ਰਸਾਦ ਨਾਲ ਸਭ ਮਿਲਿਆ ਕਾਦੇ ਨਾਲ ਸਾਰੀਆਂ ਚੀਜ਼ਾਂ ਗੁਰਪ੍ਰਸਾਦ ਨੂੰ ਗੁਰਪ੍ਰਸਾਦ ਗਿਆਨ ਗੁਰਬਾਣੀ ਦਾ ਗੁਰਪ੍ਰਸਾਦ ਨਾਲ ਸਰਬ ਸਰਬ ਦੀ ਜਾਣ ਲੈਂਦਾ ਉਹਨੂੰ ਮੰਨ ਲੈਂਦਾ ਕਰ ਲੈਂਦਾ ਤਾਂ ਕਾਲ ਪੁਰਖ ਦਾ ਵਰਦਾ ਮੋਰ ਕਾਲ ਦੇ ਜਾਲ ਨੂੰ ਕੱਟ ਕੇ ਬਾਹਰ ਚਲਾ ਕਾਲ ਦੇ ਜਾਲ ਤੋਂ ਬਾਹਰ ਨਿਕਲ ਜਿੰਨਾ ਜਿਹੜਾ ਦਾ ਵਜੂਦ ਹੈ ਹਰ ਜਾਲ ਦੇ ਵਿੱਚ ਜਿਹੜਾ ਜਾਲ ਹੈ ਨਾ ਹਰ ਜਾਲ ਚ ਸੁਰਾਖ ਹੁੰਦੇ ਨੇ ਸੁਰਾਖ ਨਹੀਂ ਤਾਂ ਜਾਲ ਨਹੀਂ ਕਿਹਾ ਜਾ ਸਕਦਾ ਜਾਲੀ ਵੀ ਆਪਾਂ ਉਹਨੂੰ ਕਹਿੰਦੇ ਜੀ ਸੁਰਾਖ ਹੋਣ ਚਾਹੇ ਬਰੀਕ ਹੋਣ ਇਸੇ ਕਰਕੇ ਇਹਨਾਂ ਰੋੜਾ ਰੋੜੀ ਨਹੀਂ ਰਹਿਣਾ ਨਿਕਲਣਾ ਸੁਰੱਖਾ ਤੇ ਮਹਿੰਦੀ ਕਰਕੇ ਕਿਉਂ ਕਾਲਿਆ ਜਾਲੀ ਤੇ ਨਿਕਲ ਜਾਣਾ ਜਾਂਦੇ ਜਾਲ ਚੋਂ ਬਾਹਰ ਨਿਕਲਣ ਵਾਸਤੇ ਮਹਿੰਦੀ ਕੋ ਬਣਨਾ ਪੈਣਾ ਤੱਦਾ ਪੁਰੀ ਤੇ ਤੇਰੇ ਜਨੂ ਉਹ ਦੇਣਾ ਤੂੜ ਕਹੇ ਜੀ ਜਾਲੀ ਹੋਵੇ ਕਿੰਨੀ ਬਰੀਕ ਹੋਵੇ ਤੂੜ ਫਿਰ ਵੀ ਅੰਦਰ ਆ ਜਾਂਦੀ ਆ ਜਾਂਦੀ ਹੈ ਜਾਂਦੇ ਜਾਲ ਚੋਂ ਬਾਹਰ ਨਿਕਲ ਜਾਂਦੀ ਹੈ ਤੂੜ ਜਿੰਨਾ ਬਰੀਕ ਹੋਈ ਉਹਨਾਂ ਛੇਦੀ ਨਿਕਲ ਜੂਗਾ ਸੌਖਾ ਨਿਕਲ ਜੂਗਾ ਸ਼ਾਇਦ ਇਹ ਅੱਜ ਕੱਲ ਸਮਝ ਆਈ ਹੈ ਨਹੀਂ ਕਰਕੇ ਕਿਉਂ ਘਾਲਿਆ ਗਿਆ ਆਪ ਪਸਾਏ ਪਸਾਏ ਕਿਉਂ ਬ੍ਰੀਕ ਕੀਤਾ ਸੀ ਨੇ ਜਾਲ ਚੋਂ ਬਾਹਰ ਨਿਕਲਣਾ ਸੀ ਇਹੀ ਰੂਪ ਹੁੰਦਾ ਗੁਰਮੁਖ ਦਾ ਬਹੁਤ ਬਰੀਕ ਦੇ ਜਾਲ ਚੋਂ ਨਿਕਲਣਾ ਸੀ ਘੜੀਆਂ ਹੈ ਟਾਈਟ ਹੁੰਦੀ ਹੈ ਦਰਦ ਉੱਥੇ ਵੀ ਜਾ ਘੜੀਆਂ ਦੇ ਵਿੱਚ ਸਾਫ਼ ਕਰਨੀ ਪੈਂਦੀ ਘੜੀ ਦਰਦ ਵੱਧ ਜਾਂਦੀ ਹੈ ਜਾ ਜਿੱਥੇ ਨਹੀਂ ਤਾਂ ਉੱਥੇ ਜਾਵਣ ਦੀ ਕਰ ਉਹ ਜਿਹੜੀ ਐਸੀ ਧੂੜ ਹੈ ਉਹ ਸਰੀਰ ਹੈ ਗੁਰਮੁਖ ਦਾ ਗੁਰਮੁਖ ਦਾ ਜਪਦਾ ਰੋ ਧਿਆਨ ਕਰਦਾ ਰੋਮ ਰੋਮ ਤੇ ਹੁੰਦਾ ਲੋਕ ਉਹਦੇ ਸਾਰੇ ਡਸਟ ਪਾਰਟੀ ਕੱਲ ਸਾਰੇ ਰੋਮੇ ਨੇ ਉਹਦੇ ਗੁਰਮੁਖ ਰੋਮ ਰੋਮ ਹਰ ਕੱਲ ਆਈ ਸੀ ਜਿਹੜੀ ਗੱਲ ਪਰਸੋਂ ਸ਼ਾਇਦ ਅੱਜ ਦੇੜੇ ਆ ਕੇ ਸਮਝ ਆ ਜਾ ਵੀ ਗੱਲ ਕੀ ਸੀ ਛੋਟੀ ਮੱਛੀ ਨਿਕਲ ਜਾਂਦੀ ਹੈ ਬਾਹਰ ਬੜੀ ਮੱਛੀ ਫਸ ਜਾਂਦੀ ਹੈ ਜਿੱਦੀ ਕਿ ਦੀ ਡੱਬੀ ਹੁੰਦੀ ਹੈ ਨਾ ਜਿਹੜੀ ਮੱਛੀ ਉਹ ਡੱਬੀ ਜੀ ਨਹੀਂ ਨਿਕਲ ਸਕਦੀ ਉਹੀ ਫਸਦੀ ਹੈ ਛੋਟੀ ਵੱਧ ਕੇ ਜਾਂਦੀ ਇਸ ਕਰਕੇ ਜਦ ਤੇ ਜਾਲ ਤੋਂ ਵਜਦਾ ਉਹ ਆ ਜਿਹੜਾ ਛੋਟਾ ਬਣਦਾ ਜਿਵੇਂ ਸੋਹਰਾ ਹੋਏ ਛੋਟਾ ਹੁੰਦਾ ਉਹੀ ਵੱਡਾ ਹੁੰਦਾ ਜਿਹੜਾ ਬੜਾ ਮਾਰਿਆ ਜਾਂਦਾ ਉਹ ਜਾਲ ਚ ਫਸ ਜਾਂਦਾ ਨਾ ਜਾਲ ਚ ਨਿਕਲਣਾ ਧੂੜ ਹਾਂ ਜਾਂਦੇ ਜਾਲ ਚੋਂ ਬਾਹਰ ਨਿਕਲਣਾ ਤੂੜ ਬਣ ਕੇ ਨਿਕਲਿਆ ਜਾਉ ਨਿਕਲਿਆ ਨਹੀਂ ਜਾਂ ਗੁਰਮੁਖ ਪਰਵਿਰਤ ਨਿਰਵਿਰਤ ਹੈ ਗੁਰਮੁਖ ਪਰਵਿਰਤੀ ਨਾਰਵਿਰਤੀ ਹੈ ਪਰਵਿਰਤੀ ਕੀ ਹੈ ਪ੍ਰਵਿਰਤੀ ਬਣ ਜਾਂਦੀ ਹੈ ਮਨ ਦਾ ਬਣ ਜਾਣਾ ਮਨ ਦੇ ਬਦਲਾਅ ਆ ਜਾਂਦਾ ਸੰਸਾਰੀ ਵ੍ਰਿਤੀ ਨੂੰ ਤਿਆਗ ਦੇਣਾ ਵ੍ਰਿਤੀ ਜਿਹੜੀ ਹੈਗੀ ਪਹਿਲੀ ਸਾਡੀ ਪਹਿਲੇ ਸਾਡੀ ਸੋਚ ਹੈ ਵ੍ਰਿਤੀ ਸੋਚ ਨੂੰ ਕਹਿੰਦੇ ਸੰਸਾਰ ਤੋਂ ਵ੍ਰਿਤੀ ਦੂਰ ਕਰ ਲਈ ਪਰੇ ਕਰ ਲਈ ਦੂਰ ਸੰਸਾਰ ਤੋਂ ਉੱਪਰ ਪ੍ਰਵਿਰਤੀ ਨਾਲ ਵਰਤੀ ਕਿਹੜੀ ਹੈ ਸਾਡੇ ਸੰਸਾਰੀ ਵਰਤੀ ਸੰਸਾਰੀ ਸੋਚ ਤੋਂ ਨਿੱਜ ਸੋਚ ਤੋਂ ਪਰਸਨਲ ਸੋਚ ਤੋਂ ਸੰਸਾਰੀ ਸੋਚ ਤੋਂ ਆਪਣੀ ਸੋਚ ਤੋਂ ਆਪਣੀ ਮਰਜ਼ੀ ਤੋਂ ਉਲਟ ਮਰਜ਼ੀ ਕਰ ਬਦਲ ਲੈਣਾ ਆਪਣੀ ਮਰਜ਼ੀ ਨੂੰ ਪਰਵਰਤ ਕਰ ਲੈਣਾ ਪਰਵਰਤ ਹੁੰਦਾ ਬਦਲ ਲੈਣਾ ਆਪਣੇ ਭਾਣੇ ਚੱਲਣ ਦੀ ਬਜਾਏ ਗੁਰ ਕੇ ਭਾਣੇ ਚੱਲਣ ਲੱਗ ਜਾ ਇਹ ਦੋਹਾਂ ਨੂੰ ਪਛਾਣਦਾ ਮੇਰਾ ਭਾਣਾ ਕੀ ਹੈ ਗੁਰਕਾ ਭਾਣਾ ਕੀ ਹੈ ਗੁਰਕਾ ਭਾਣਾ ਪ੍ਰਵਿਰਤੀ ਹੈ ਆਪਣਾ ਭਾਣਾ ਨਰਵਿਰਤੀ ਹੈ ਆਪਣੇ ਭਾਣਾ ਜਿਹੜਾ ਹੈ ਨਾ ਆਪਣੀ ਮਰਜ਼ੀ ਨਾਲ ਚੱਲਣਾ ਇਹ ਨਰਵਿਰਤੀ ਹੈ ਗੁਰ ਕੇ ਭਾਣੇ ਚੱਲਣਾ ਪ੍ਰਵਿਰਤੀ ਹੈ ਵਿਰਤੀ ਚ ਬਦਲਾਅ ਆ ਜਾਣਾ ਪ੍ਰਵਿਰਤੀ ਹੈ ਗੁਰਮੁਖੀ ਪ੍ਰਵਿਰਤੀ ਨਰਵਿਰਤੀ ਪਛਾਣ ਹੈ ਗੁਰਮੁਖੀ ਤਾਰੇ ਪਾਰ ਉਤਾਰੇ ਗੁਰਮੁਖੀ ਵਿਵੇਕ ਮੁੰਦੀ ਹੈ ਤਾਰੇ ਪਾਰ ਉਤਾਰੇ ਇਹ ਤਾਰ ਸਕਦੀ ਹੈ ਇਹ ਪਾਰ ਉਤਾਰ ਸਕਦੀ ਹੈ ਗੁਰਮੁਖੀ ਗੁਰਮੁਖੀ ਬੁੱਧੀ ਹੈ ਜਿਹੜੀ ਇਹ ਜਿਹਦੇ ਕੋਲ ਹੁੰਦੀ ਹੈ ਜਿਹਦੇ ਕੋਲ ਹੁੰਦੀ ਹੈ ਉਸੇ ਨੂੰ ਤਾਰ ਪਾਰ ਉਤਾਰ ਕਰ ਸਕਦੀ ਦੂਜੇ ਨੂੰ ਨਹੀਂ ਕਰ ਸਕਦੀ ਦੂਜੇ ਨੂੰ ਲੈਣੀ ਪਊਗੀ ਆਪ ਗੁਰਮੁਖੀ ਬੁੱਧੀ ਇਹ ਨਹੀਂ ਗੁਰਮੁਖੀ ਬੁੱਧੀ ਲੋਕਾਂ ਨੂੰ ਬਾਹਰ ਤਾਰ ਸਕਦੀ ਹੈ ਗੁਰੂ ਗੁਰਮੁਖੀ ਬੁੱਧੀ ਕੋਈ ਜਾਜ ਨਹੀਂ ਹੈ ਜਿਹਦੇ ਮਰਜੀ ਚੜ ਜਾ ਲੈ ਕੇ ਪਾਰ ਹੋ ਜਿਹਦੇ ਮਰਜੀ ਹੱਥ ਫੜ ਲੋ ਪਾਰ ਹੋ ਬਿਲਕੁਲ ਨਹੀਂ ਆਪਣੀ ਬੁੱਧੀ ਨੂੰ ਹੀ ਗੁਰਮੁਖੀ ਬੁੱਧੀ ਬਣਾਓਗੇ ਉਹੀ ਤਾਰੇ ਪਾਰ ਉਤਾਰੇ ਤੁਹਾਡੇ ਵਾਸਤੇ ਜਿਹੜਾ ਗੁਰੂ ਹੋ ਜਾਊਗਾ ਉਹ ਤਾਰੇ ਪਾਰ ਉਤਾਰੇ ਵਾਲੀ ਜਿਹੜੀ ਹੈ ਨਾ ਕੁਆਲਿਟੀ ਪਾਰੇ ਤਾੜ ਦਾ ਗੁਣ ਉਹ ਚ ਪੈਦਾ ਹੋ ਗੁਰਮੁਖੀ ਬੁੱਧੀ ਨੇ ਹੀ ਤੁਹਾਨੂੰ ਪਾਰ ਕਰਨਾ ਬਸ ਪਰ ਸਾਗਰ ਤੋਂ ਪਾਰ ਕਰਨਾ ਨਾਨਕ ਗੁਰਮੁਖੀ ਸ਼ਬਦ ਹੈ ਨਾਨਕ ਗੁਰਮੁਖੀ ਸ਼ਬਦ ਸ਼ਬਦ ਤੇ ਕੌਮਾ ਲਾਵਾਂਗੇ ਫਿਰ ਗੱਲ ਹੋਣੀ ਨਾਨਕ ਗੁਰਮੁਖੀ ਸ਼ਬਦ ਹਾਂ ਜੇ ਸ਼ਬਦ ਤੇ ਕੌਮਾ ਨਾਲ ਆਇਆ ਅਰਥ ਪੁੱਠੇ ਹੋ ਜਾਣਗੇ ਨਾਨਕ ਗੁਰਮੁਖੀ ਤੇ ਕਰਾ ਦੀ ਸ਼ਬਦ ਵਿਸਤਾਰ ਹੈ ਗੁਰਮੁਖੀ ਸ਼ਬਦ ਨਾਲ ਵਿਸਤਾਰ ਦਿੰਦੀ ਹੈ ਬਿਲਕੁਲ ਗਲਤ ਜਿਹੜੇ ਗੁਰਮੁਖੀ ਸ਼ਬਦ ਨੇ ਗੁਰਮੁਖਾਂ ਦੇ ਬੋਲੇ ਨੇ ਗੁਰਮੁਖਾਂ ਦੀ ਜਿਹੜੀ ਭਾਸ਼ਾ ਹੈ ਉਹਨੇ ਜੋ ਨਿਸਤਾਰਾ ਕਰਨਾ ਸਾਚਾ ਝੂਠ ਦਾ ਗੁਰਬਾਣੀ ਚੋਂ ਜਿੰਨਾ ਜਰ ਗੁਰਮੁਖੀ ਭਾਸ਼ਾ ਨਹੀਂ ਸਮਝ ਆਉਂਦੀ ਹੈ ਜੋ ਕੁਝ ਵੀ ਨਹੀਂ ਪੱਲੇ ਪੈਣਾ ਗੁਰਬਾਣੀ ਚੋਂ ਅਗਿਆਨਤਾ ਜੋ ਕੱਢਣਾ ਹੈ ਜੇ ਗੁਰਮੁਖੀ ਸ਼ਬਦਾਂ ਦੀ ਸੋਝੀ ਚਾਹੀਦੀ ਗੁਰਮੁਖੀ ਭਾਸ਼ਾ ਦੀ ਸਮਝ ਚਾਹੀਦੀ ਇਹ ਗੁਰਬਾਣੀ ਨਹੀਂ ਪਰ ਉਤਾਰਨਾ ਤੁਹਾਨੂੰ ਪਰ ਇਹਦਾ ਭੇਦ ਹੈ ਜਿਹੜਾ ਸ਼ਬਦ ਭੇਦ ਇਹਨੂੰ ਗੁਰਮੁਖੀ ਸ਼ਬਦ ਕਿਹਾ ਇਹ ਗੁਰਮੁਖੀ ਸ਼ਬਦ ਨੇ ਮਨਮੁਖਾਂ ਵਾਲੇ ਸ਼ਬਦ ਦੀ ਅਸੀਂ ਮਨਮੁਖਾਂ ਵਾਲੇ ਬੋਲੀ ਸ਼ਬਦ ਮੰਨ ਕੇ ਇਹਨੂੰ ਅਰਥਾ ਰਹੇ ਹਾਂ ਬਾਣੀ ਨੂੰ ਬੋਲੀ ਗੁਰਮੁਖੀ ਹੈ ਮਨਮੁਖ ਨੂੰ ਅਰਥਾ ਰਹੇ ਆਪਣੀ ਬੋਲੀ ਨਾਲ ਗੁਰਮੁਖੀ ਸ਼ਬਦ ਕਿਉਂ ਆਇਆ ਫਿਰ ਇਹਦੇ ਸ਼ਬਦ ਆ ਜਾਂਦਾ ਇਹਦਾ ਮਤਲਬ ਗੁਰਮੁਖੀ ਸ਼ਬਦ ਕੋਈ ਹੋਰ ਕਿਸਮ ਦੇ ਸ਼ਬਦ ਹੁੰਦੇ ਨੇ ਮਨੁੱਖਾਂ ਦੀ ਬੋਲੀ ਹੋਰ ਕਿਸਮ ਦੀ ਹੁੰਦੀ ਹੈ ਸਾਡੇ ਕੋਲ ਸੰਸਾਰੀ ਬੋਲੀ ਹੈ ਭਗਤਾਂ ਦੇ ਸਾਰੀਆਂ ਜੋੜ ਕਦੇ ਦੇ ਲਾਇਆ ਗੁਰਮੁਖੀ ਸ਼ਬਦਾਂ ਦੀ ਸਮਝ ਤੇ ਬਿਨਾ ਗੁਰਮੁਖੀ ਬੋਲੀ ਦੀ ਸਮਝ ਤੇ ਬਿਨਾ ਇਸੇ ਕਰਕੇ ਕਿਹਾ ਜਿਹੜਾ ਇਹਨੂੰ ਅਰਥਾਊਗਾ ਗੁਰਮੁਖ ਅਰਥਾ ਸਕਦਾ ਬਾਕੀ ਕੋਈ ਨਹੀਂ ਅਰਥਾ ਸਕਦਾ ਗੁਰਬਾਣੀ ਨੂੰ ਕੋਈ ਸਮਝ ਨਹੀਂ ਸਕਦਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਸ ਇਹ ਬਹੁਤ ਹੋਰ ਵੀ ਭਗਤੀਆਂ ਨੇ ਗੁਰਬਾਣੀ ਚਾਹੀਏ ਜਿੱਥੇ ਗੁਰਮੁਖ ਨੂੰ ਹੀ ਇਹ ਕਿ ਵੀ ਗੁਰਮੁਖ ਤੋਂ ਬਿਨਾਂ ਨੂੰ ਕੋਈ ਨਹੀਂ ਸਮਝ ਸਕਦਾ ਇੱਥੇ ਗੁਰਮੁਖ ਰਹਿ ਚੱਲਦਾ ਰਹੇ ਇਹਦੇ ਵਿੱਚ ਜਦੋਂ ਗੁਰਮਖਨਾਥ ਵੇਦ ਵਿਚਾਰ ਗੁਰੂ ਗੋਬਿੰਦ ਜਗ ਜਗ ਜਾਰ ਇੱਥੇ ਵੀ ਇਹ ਗੁਰ ਜਿਆਦਾ ਗੁਰਮ ਦੇਖੋ ਵੀ ਛੱਡਿਆ ਹੈ ਸੰਤਲਾਵ ਨਹੀਂ ਵਰਤ ਰਹੇ ਪਹਿਲਾਂ ਹੀ ਵਰਤੇ ਗੁਰਮੁਖ ਲਫ਼ਜ਼ ਵਰਤ ਰਹੇ ਨੇ ਸੰਤ ਦਾ ਸਿੱਧ ਕਹੋਦੇ ਨੇ ਆਪਣੇ ਆਪ ਨੂੰ ਸਾਧਾਰ ਸੰਤ ਦੋ ਲਫ਼ਜ਼ ਨਹੀਂ ਵਰਤੇ ਹੋਏ ਸਾਡੀ ਬਾਣੀ 'ਚ ਕਿ ਸਾਧ ਵੀ ਸਿੱਧ ਨੇ ਸੰਤ ਵੀ ਸਿੱਧ ਨੇ ਉਹ ਲਫ਼ਜ਼ ਗੁਰਮੁਖ ਵਰਤ ਰਹੇ ਨੇ ਜੇ ਸਾਧ ਅਰ ਸਤ ਸਾਧ ਆ ਸੰਤ ਲਫ਼ਜ਼ ਵਰਤ ਲੈਂਦੇ ਉਸ ਸਾਧਾਂ ਵਾਸਤੇ ਜੋਗੀਆਂ ਵਾਸਤੇ ਉਹ ਰਿਜ਼ਰਵ ਲਫ਼ਜ਼ ਹੈਗੇ ਬੋਲੀ ਉਹਨਾਂ ਨੇ ਸ਼ਬਦੇ ਨਹੀਂ ਵਰਤੇ ਸ਼ੁਰੂ ਚ ਉਹਨਾਂ ਨੇ ਵਰਤੇ ਸੀ ਸ਼ਬਦ ਸੰਤ ਸੰਤ ਸਵਾ ਜੈਕਾਰੋ ਆਪਣੇ ਆਪ ਨੂੰ ਸੰਤ ਸਮਝਦੇ ਸੀ ਸੰਤ ਸ਼ਬਦ ਨਹੀਂ ਵਰਤਿਆ ਮੁੜ ਕੇ ਸਾਰੀ ਭਾਸ਼ਾ ਸਾਧ ਸ਼ਬਦ ਨਹੀਂ ਵਰਤਿਆ ਸਾਰੀ ਭਾਸ਼ਾ ਜਿੱਤੇ ਸੁਮਣੇ ਸਾਧ ਸਾਧ ਸੰਤ ਵਰਤਿਆ ਹੋਇਆ ਉਹ ਕਿਉਂ ਵਰਤਿਆ ਉਹਨਾਂ ਨੇ ਮੁੱਦਾ ਖੋਲਿਆ ਸਾਧ ਸੰਤ ਦਾ ਵੀ ਦੇਹ ਧਾਰੀ ਸਾਧਨਾ ਜਪਦਾ ਕਿਉਂ ਵਰਤਿਆ ਸਾਧ ਜਿਹੜਾ ਨਾ ਕਦੇ ਜਪਿਆ ਨਾ ਵਰਿਆ ਅੱਧਾ ਸਾਧ ਹੈ ਅੱਧਾ ਅਸਾਧ ਹੈ ਦੋ ਤੋਂ ਹੋਇਆ ਹੈ ਅੱਧਾ ਸੰਤ ਹੈ ਅੱਧਾ ਅਸੰਤ ਹੈ ਜਿਹੜਾ ਅਸ਼ਾਂਤ ਮਨ ਹੈ ਅਸੰਤ ਹੈ ਉਹਨੇ ਸੰਤ ਬਣਨਾ ਜਿਹੜਾ ਅਸਾਧਮਾਨ ਮਨ ਹੈ ਉਹਨੇ ਸਦਣ ਸਾਧ ਬਣਨਾ ਇੱਕ ਹੋਰ ਤਾਂ ਅੱਧਾ ਦਾ ਪਹਿਲਾਂ ਸਾਧ ਹੈ ਉਹ ਜਿਹੜਾ ਅੱਧਾ ਸਾਧ ਹੈ ਉਹਨੂੰ ਸਾਧ ਕਿਹਾ ਹੋਇਆ ਸਾਧ ਕਦੇ ਨਹੀਂ ਜਾਂਦਾ ਇਹਨਾਂ ਦਾ ਸਾਧ ਬਣ ਤਾਂ ਇਹਦਾ ਸਾਧ ਬਣ ਕੇ ਕੱਪੜੇ ਅਟਪਾਉਂਦੇ ਕੋਈ ਸਾਧ ਤਾਂ ਕੱਪੜੇ ਪਾਉਣ ਦਾ ਸਾਧ ਬਣ ਗਿਆ ਉਹ ਜਾਂ ਬਣੇ ਜਾਇਦਾ ਅੰਤਰ ਹੈ ਜੇ ਸੰਤ ਬਣਾ ਉਹ ਜਿਹੜਾ ਬਣੇ ਜਾਇਦਾ ਅੰਤਰ ਅੰਤਰਾਤਮਾ ਉਹਦੇ ਵਰਗਾ ਬਣੇ ਉਹ ਤਾਂ ਹਰ ਕਾ ਸੇਵਕ ਸੋ ਹਰ ਜਿਹਾ ਹਰ ਨਹੀਂ ਆ ਫਿਰ ਵੀ ਹਰ ਜਿਹਾ ਬਣ ਨਹੀਂ ਫਿਰ ਵੀ ਇਹ ਸਾਧ ਜਿਹਾ ਬਣ ਸੰਤਰੀ ਫਿਰ ਵੀ ਸੰਤ ਜਨ ਬਣ ਹਰ ਕਾ ਸੰਤ ਬਣ ਉਹ ਹਰ ਹੈ ਇਹਨੇ ਹਰ ਕਾ ਸੰਤ ਬਣਨਾ